ਇਸ ਸੰਸਾਰ ਵਿੱਚੋਂ ਚਲੇ ਜਾਣਾ ਹੈ ਦਸਵੇਂ ਪਾਤਸ਼ਾਹ ਕਹਿੰਦੇ ਨੇ ਏਕ ਸ਼ਿਵ ਭੈ ਏਕ ਗਏ ਏਕ ਫੇਰ ਭੈ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ब्रह्मा और विष्णु केते गने ना परते ते भूमि ही ते हो के फिर भूमि ही मिलाए हैं जोगी जति ब्रह्मचारी बड़े बड़े छत्र धारी छत्र ही की छाया कई कोसलो चलता है बड़े बड़े राजन के दावत फिरत देश बड़े ਅਭਿਮਾਨ ਪੁਜ ਪੁੰਜ ਡੰਡ ਕੋ ਕਰਤ ਹੈ ਦਾਰਾ ਸੇ ਦਲੀਸਰ ਦਰਜੋਦਨ ਸੇ ਮਾਨ ਧਾਰੀ ਭੋਗ ਭੋਗ ਭੂਮੰਤ ਭੂਮ ਮੈਂ ਮਿਲਾ ਹੈ ਇਸ ਤਰ੍ਹਾਂ ਵੱਡੇ ਵੱਡੇ ਇਸ ਦੁਨੀਆ ਤੇ ਆਏ ਇਸ ਦੁਨੀਆ ਤੋਂ ਜਾਣਾ ਪੈਣਾ ਹੈ ਤੋ ਨੇਕੀ ਕਰਨੀ ਹੈ ਮਾਤਾ ਨੂੰ ਮੁਖਾਤਬ ਕਰਕੇ ਕਵੀ ਕਹਿੰਦਾ ਹੈ ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕੈ ਸੂਰ ਨਾ ਹੈ ਤਾਂ ਜਨਨੀ ਬਾਝ ਰਹਾ ਕਾਹੇ ਗਵਾਵੇ ਨੂਰ हे ਮਾਤਾ ਤੇਰੀ ਕੁੱਖ ਤੋਂ ਪੈਦਾ ਹੋਣ ਵਾਲਾ ਬੱਚੇ ਇਹ ਤਿੰਨਾਂ ਗੁਣਾਂ ਵਿੱਚੋਂ ਜੇ ਨਹੀਂ ਕਿਹੜੇ ਕਿਹੜੇ ਗੁਣ ਪਹਿਲਾ ਗੁਣ ਹੈ ਦਾਨੀ ਦਾਤਾ ਹੋਣਾ ਜਿਹੜਾ ਮੈਂ ਕਵਤਾ ਪਹਿਲਾਂ ਕਹੀ ਆ ਦਾਨੀ ਦੂਸਰਾ ਹੈ ਭਗਤ ਹੋਣਾ ਬੰਦਗੀ ਵਾਲਾ ਨਾਮ ਦਾ ਰਸੀਆ ਤੀਜਾ ਸੂਰਮਾ ਦੇਸ਼ ਕੌਮ ਦੇ ਜਿਹੜਾ ਕੰਮ ਆਵੇ ਇਹਨਾਂ ਤਿੰਨਾਂ ਗੁਣਾ ਵਿੱਚੋਂ ਜੇ हे ਮਾਤਾ ਤੇਰੀ ਔਲਾਦ ਵਿੱਚੋਂ ਗੁਣ ਨਹੀਂ ਹਨ ਤੇ ਆਪਣਾ ਨੂਰ ਆਪਣਾ ਜੋਵਨ ਐਵੇਂ ਵਿਅਰਥ ਗਵਾ ਨਾ ਇਸ ਕਰਕੇ ਸਾਡੇ ਇਤਿਹਾਸ ਵਿੱਚ ਸਿੱਖ ਇਤਿਹਾਸ ਵਿੱਚ ਮਾਤਾਵਾਂ ਦਾ ਰੋਲ ਜੀਵਨ ਬਹੁਤ ਉੱਚਾ ਹੈ ਜਿਨ੍ਹਾਂ ਨੇ ਸੂਰਬੀਰ ਦਾਨੀ ਤੇ ਭਗਤ ਪੈਦਾ ਕੀਤੇ ਮਹਾਪੁਰਸ਼ਾਂ ਸੰਤਾਂ ਨੇ ਕਥਾ ਸੁਣਾਈ ਹੈ ਹਰ ਹਫਤੇ ਸੁਣਾਉਂਦੇ ਹਨ ਜਸ ਜੀਵਨ ਵਿੱਚੋਂ ਸੰਤਾਂ ਦੀਆਂ ਕਥਾ ਤੋ ਉਹ ਲੜੀਆਂ ਹਨ ਨਾਮਧਾਰੀ ਪੰਥ ਵਿੱਚ ਬੜੇ ਬੜੇ ਮਹਾਨ ਸੰਤ ਜਿਨ੍ਹਾਂ ਦੀਆਂ ਸਿੱਧੀਆਂ ਗੱਲਾਂ ਪਰਮੇਸ਼ਰ ਨਾਲ ਰੱਬ ਨਾਲ ਸਨ ਮਹਾਵੇ ਵਾਲੇ ਸੰਤ ਕੇਸਰ ਕਿਲੀ ਕਹਿੰਦੇ ਹੁੰਦੇ ਸਨ ਭਾਈ ਜੇ ਕਿਸੇ ਨੇ ਗੁਰੂ ਨਾਨਕ ਦੇ ਦਰਸ਼ਨ ਕਰਨੇ ਹਨ ਉਹ ਕਰਵਾ ਦਿੰਦੇ ਹੁੰਦੇ ਸਨ ਕਹਿੰਦੇ ਸਨ ਇੱਕ ਸਾਡਾ ਪੈਰ ਇਸ ਧਰਤੀ ਤੇ ਹੁੰਦਾ ਇੱਕ ਦਰਗਾਹ ਵਿੱਚ ਲੈ ਜਾਂਦੇ ਹਾਂ ਐਸੇ ਮਹਾਨ ਸੰਤ ਪੈਦਾ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਮੌਕੇ ਸਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਨੇ ਕੰਨ ਵਿੱਚ ਭਜਨ ਦੇ ਕੇ ਪੈਦਾ ਕੀਤੇ ਹਨ ਤੇ ਮੈਂ ਸਾਰੀ ਸਾਧ ਸੰਗਤ ਦਾ ਬਹੁਤ ਧੰਨਵਾਦੀ ਹਾਂ ਹੰਸਾਂ ਵਰਗੀ ਸੰਗਤ ਨਾਮ ਦੇ ਰਸੀਆਂ ਦੀ ਇਹ ਜੋ ਸੰਗਤ ਹੋਈ ਹੈ ਵੱਡ ਭਾਗੀ ਆਪਣੇ ਆਪ ਨੂੰ ਸਮਝਦਾ ਹਾਂ ਸਾਰੀ ਸਾਧ ਸੰਗਤ ਦਾ ਧੰਨਵਾਦ ਕਰਦਾ ਹਾਂ ਸਾਰੇ ਪ੍ਰੇਮ ਨਾਲ ਇੱਕ ਵਾਰੀ ਫੇਰ ਕਹੀਏ ਤਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ